ਮਨਹਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲਤ ਪਿਆਰੋ ਪ੍ਰਾਨਨਾਥ ਕਮਲ ਭਗਤੀ ਤੇ ਸਾਧ ਸੰਗਤ ਪਾਈ ਪਰਮਗਤ ਰਹਾਓ ਮੈਲੇ ਕਪੜੇ ਕਹਾਂ ਲੋ ਧੋਵੂ ਆਵੇਗੇ ਨੀਂਦ ਕਹਾਂ ਲਗ ਸੋਵੂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਣਜ ਉਠੀ ਗਈ ਹਟਿਓ ਕੌਣ ਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਮਿਲਤ ਪਿਆਰੋ ਪ੍ਰਾਨਨਾਥ ਕਮਲ ਭਗਤੀ ਤੇ ਕਹਿੰਦੇ ਜਿਹੜਾ ਪ੍ਰਾਣਨਾਥ ਹੈ ਪਿਆਰਾ ਹੈ ਉਹਨੂੰ ਮਿਲਣਾ ਸਾਰੇ ਹੀ ਚਾਹੁੰਦੇ ਨੇ ਲੋਕ ਭਗਤੀ ਕਰਦੇ ਨੇ ਭਗਤੀ ਭਲਤ ਭਲਦੀ ਹੈ ਜਪ ਭਲ ਭਲਦੇ ਨੇ ਲੋਕਾਂ ਦੇ ਤਪ ਭਲ ਭਲਦੇ ਨੇ ਅਸੰਖ ਕਹਿਣ ਨਾ ਅਸੰਖ ਭਗਤ ਅਸੰਖ ਜਪ ਅਸੰਖ ਤਪ ਅਸੰਗ ਜਪ ਅਸੰਗ ਭੋ ਅਸੰਗ ਪੂਜਾ ਅਸੰਗ ਤਪ ਤੋ ਅਸੰਗ ਹੈ ਗ੍ਰੰਥ ਨੇ ਇੰਨੇ ਕਿਉਂ ਬੁਲਾ ਲਏ ਪਰ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਵੀ ਸਾਡੇ ਵਾਲੀ ਭਗਤੀ ਨੂੰ ਮਿਲ ਜਾਂਦੇ ਨੇ ਮਿਲਣ ਵਾਲੀ ਗੱਲ ਕਿਸੇ ਨੇ ਨਹੀਂ ਕੀਤੀ ਆ ਕਰ ਲੋ ਐ ਹੋ ਜੂਗਾ ਐ ਹੋ ਜਾਂਦਾ ਝੂਠੀਆਂ ਕਹਾਣੀਆਂ ਬਣਾਈ ਹੋਈਆਂ ਨੇ ਸਾਖੀਆਂ ਝੂਠੀਆਂ ਬਣਾਈਆਂ ਨੇ ਸਾਰੀਆਂ ਤਰਤੀਬ ਬਾਰ ਕਿਸੇ ਨੇ ਸਮਝਾਇਆ ਵੀ ਐ ਪੌੜੀਆਂ ਚੜ ਕੇ ਐ ਜਾਈਦਾ ਮੈਂ ਤਾਂ ਪਿਆਰੋ ਕਮਲ ਭਗਤੀ ਦੇ ਪਿਆਰਾ ਕਿਹੜੀ ਭਗਤੀ ਨਾਲ ਮਿਲਦਾ ਹੈ ਕੋਈ ਵਿਸਾਰ ਨਾਲ ਗੱਲ ਸਮਝਾ ਕੇ ਨਹੀਂ ਕਹਿ ਰਿਹਾ ਕੋਈ ਕੋਈ ਨਾ ਕਹੇ ਸਮਝਾਏ ਸਮਝਾ ਨਹੀਂ ਦੱਸ ਕੋਈ ਸਾਧ ਸੰਗਤ ਪਾਈ ਪਰਮ ਗਤੇ ਮੈਂ ਆਪਣੀ ਗੱਲ ਦੱਸ ਦਿੰਦਾ ਹੁਣ ਉਹ ਆਪਣੀ ਗੱਲ ਨਾ ਮੈਨੂੰ ਕਿਵੇਂ ਮਿਲਿਆ ਸਵਾਲ ਹੈ ਮੈਂ ਇਹ ਨਹੀਂ ਕਹਿੰਦਾ ਵੀ ਐ ਮਿਲੂਗਾ ਐ ਮਿਲਦਾ ਹੁੰਦਾ ਮੈਨੂੰ ਕਦੇ ਬੜਿਆ ਮੈਂ ਦੱਸ ਦਿੰਦਾ ਮੈਂ ਤਾਂ ਸਾਧ ਸੰਗਤੀ ਪਾਈ ਪਰਮਗਤੇ ਜਾਂ ਆਪਣਾ ਮਨ ਸਾਧ ਲਿਆ ਨਾ ਮਨ ਬਣਾ ਲਿਆ ਭਗਤੀ ਕਰਨ ਨੂੰ ਮਨ ਨੇ ਮਾਇਆ ਤਿਆਗਤੀ ਰਵਿਦਾਸ ਹੰਤਾ ਢੋਲ ਨਹੀਂ ਤੇ ਜਨ ਤਿਆਗੀ ਮਾਇਆ ਸਾਧ ਲਿਆ ਸੰਗਤੀ ਤਾਂ ਮਾਇਆ ਤਿਆਗੀ ਮਾਇਆ ਦੀ ਭੁੱਖ ਤਿਆਗਤੀ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਹੋਇਆ ਆ ਸਾਧ ਸੰਗ ਵਾਲੀ ਗੱਲ ਆ ਗਈ ਵਿੱਚ ਇਹ ਸ਼ਬਦ ਦੀ ਇਹ ਪੰਕਤੀ ਦੀ ਉੱਥੇ ਵਿਆਖਿਆ ਕਰਤੀ ਜਾ ਕੇ ਆਪਣੇ ਮਨ ਨੂੰ ਸਾਧ ਕੇ ਇੱਕ ਮਨ ਇੱਕ ਚਿੱਤ ਹੋ ਕੇ ਰਿਹਾ ਨਾਨਕ ਇਹ ਵੀ ਦੀ ਹਰ ਭਜੋ ਇੱਕ ਮਨ ਇੱਕ ਹੋਏ ਚਿੱਤ ਇੱਕ ਮਨ ਇੱਕ ਮਨ ਹੋਏ ਇੱਕ ਚੇਤਨ ਬਸ ਫਿਰ ਕੀ ਸੀ ਫਿਰ ਕੀਤੀ ਵਿਚਾਰ ਗੁਰਬਾਣੀ ਦੀ ਚੱਲ ਵੀ ਬੁੱਧੀ ਅੱਗੇ ਗੱਤ ਪੈ ਗਿਆਨ ਅੱਗੇ ਵਧਣ ਲੱਗਿਆ ਸਮਝ ਆਉਣ ਲੱਗੀ ਸਮਝ ਆਉਣ ਲੱਗੀ ਰਸਤਾ ਕੀ ਹੈ ਪਰਮ ਗਤੀ ਪਾਲੀ ਉਹ ਗਤੀ ਪਰਮ ਗਤੀ ਹੈ ਜਿੱਥੇ ਰੁਕਾਵਟੇ ਕਿਤੇ ਨਹੀਂ ਹੋਣ ਹਰ ਗਿਆਨ ਦੀ ਕਿਤੇ ਨਾ ਕਿਤੇ ਰੁਕਾਵਟ ਆ ਜਾਂਦੀ ਹੈ ਗੁਰਮਤਿ ਦਾ ਗਿਆਨ ਨੂੰ ਜੇ ਮੰਨਣਾ ਚਲੇ ਜਾਈਏ ਤਾਂ ਕਿਤੇ ਰੁਕਾਵਟ ਨਹੀਂ ਹੁੰਦੀ ਮੰਨੇ ਹਕੀਕਤ ਹਾਂ ਮੰਨੇ ਮਾਰਗ ਠਾਕ ਨੂੰ ਪਾਏ ਜੇ ਗੁਰਬਾਣੀ ਨੂੰ ਮੰਨਣਾ ਚਲਾ ਜਾਵੇ ਰਸਤੇ ਰੁਕਾਵਟ ਕਿਤੇ ਆ ਨਹੀਂ ਸਕਦੀ ਫਿਰ ਅੱਗੇ ਜੀ ਮੰਨੇ ਪਾਤਸ਼ਾਹ ਪ੍ਰਗਟ ਜਾਏ ਪ੍ਰਗਟ ਹੋ ਜਾਂਦੇ ਜਗਾ ਪਤ ਹੋ ਜਾਂਦੀ ਜਿਵੇਂ ਕਿਸੇ ਜੰਮਣ ਵਾਲੀ ਚੀਜ਼ ਨੂੰ ਪੱਤਾ ਫੁੱਟਿਆ ਹੁੰਦਾ ਨਾ ਜਦ ਨਹੀਂ ਪਤਾ ਨਹੀਂ ਬਣਦਾ ਆਪਾਂ ਤੇ ਪਰ ਜਾਇਆ ਹੋਈ ਹੈ ਉਹ ਗੱਤ ਬਣੀ ਹੈ ਜੀ ਪਤਾ ਹੀ ਫੁੱਟਿਆ ਆ ਜਦ ਪੇੜ ਜੋਪਿਆ ਪਤਾ ਫੁੱਟਿਆ ਪੱਤਾ ਫੁੱਟਦੇ ਸਾਰੇ ਖੁੱਲ ਜਾਂਦੀ ਹੈ ਤੀਜੀ ਪੱਤਾ ਤੀਜੀ ਅੱਖ ਹੈ ਪੱਤੇ ਦਾ ਤੀਜੀ ਅੱਖ ਹੈ ਹੋਰ ਕੀ ਹੈ ਪੱਤੇ ਵਰਗੀ ਅੱਖ ਬਣਾਉਂਦੇ ਨੇ ਉਹ ਸ਼ਿਵ ਜੀ ਦੀ ਆ ਵੀ ਪੱਤੇ ਵਰਗੀ ਹੁੰਦੀ ਹੈ ਰਹੋ ਮੈਲੇ ਕੱਪੜੇ ਮਦਦ ਦਿਖਾਓ ਜ਼ਰਾ ਬਤਾ ਮੈਲੇ ਕੱਪੜੇ ਕਹਾ ਲੋ ਤੋ ਕੱਪੜੇ ਮੈਲੇ ਨੇ ਮਨ ਮੈਲਾ ਕਿਥੇ ਤੱਕ ਧੋਈਏ ਇਹਨੂੰ ਕਹਾ ਲੋ ਤੋ ਸਰੀਰ ਨੂੰ ਕਵੇ ਸਰੀਰ ਤੱਕ ਮੈਲਾ ਹੀ ਇਹਨੂੰ ਕਿੱਥੇ ਤੱਕ ਧੋਈ ਜਾਓਗੇ ਤੁਸੀਂ ਸਰੀਰ ਦੇ ਧੋਤੇ ਤੇ ਗੱਲ ਨਹੀਂ ਬਣਦੀ ਹਾਂ ਆਵੇਗੀ ਨੀਂਦ ਕਹਾਂ ਲੱਗ ਸੋਵੂ ਜਾਂ ਨੀਂਦ ਆ ਕੇ ਕਿੱਥੇ ਤੱਕ ਸੋਊਗਾ ਕੋਈ ਪਤਾ ਜਾਂ ਕਦੋਂ ਖੁੱਲੀ ਕੋਈ ਪਤਾ ਨਹੀਂ ਕਿਦੋਂ ਕੱਪੜੇ ਵਾਲੇ ਨੇ ਤੱਕ ਧੋਣੇ ਨੇ ਕੋਈ ਗਿਆ ਨਹੀਂ ਕਿਸੇ ਨੂੰ ਜੇ ਸੌ ਜਾਂਦਾ ਕਦੋਂ ਉੱਠੂ ਕਦੋਂ ਆਖੂ ਨੂੰ ਕੋਈ ਪਤਾ ਨਹੀਂ ਕਿਸੇ ਨੂੰ ਦੂਗਾ ਜਨਮ ਕਦੋਂ ਕੋਈ ਪਤਾ ਨਹੀਂ ਕਿਸੇ ਨੂੰ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਜਿਹੜਾ ਜੋੜਿਆ ਜਾਂਦਾ ਦਰ ਉਹ ਫਟ ਜਾਂਦਾ ਆਪ ਜੁੜੇ ਇਹ ਸਾਰੇ ਭੰਗਾ ਮਨ ਜਾ ਮਨ ਪੱਕ ਕੇ ਭੁੱਲ ਜਾਂਦਾ ਨਾ ਫਿਰ ਬੋਰ ਨੂੰ ਲਾਗੇ ਡਰ ਜਦ ਆਪਣੇ ਆਪ ਪੱਕ ਕੇ ਥੱਲੇ ਕਰਦਾ ਫਿਰ ਡਰ ਨਹੀਂ ਲੱਗਦਾ ਜਿਹੜਾ ਜ਼ਬਰਦਸਤੀ ਜੋੜਿਆ ਜਾਂਦਾ ਨਾ ਮਨ ਜੋ ਸਮਾਧੀ ਨਾਲ ਜੋੜ ਰਹੇ ਨੇ ਵਾਪੜ ਜਾਂਦਾ ਜੋਈ ਜੋਈ ਜੋੜਿਆ ਸੋਈ ਸੋਈ ਫਟੇ ਉਹ ਫਟ ਉਹ ਤਾਂ ਫਟਿਆ ਹੀ ਆ ਜੋ ਜੋੜਿਆ ਜੋ ਜ਼ਬਰਦਸਤੀ ਜੋੜਿਆ ਫਟਿਆ ਆਪਣੇ ਆਪ ਜੋੜਿਆ ਫੇਰ ਨਹੀਂ ਫਟਿਆ ਜੇ ਆਪਣੇ ਹੱਥੀ ਆਪਣਾ ਆਪੇ ਕਾਸ ਵਾਰਿਆ ਨੂੰ ਜਦ ਜਦ ਮਨ ਬੰਨਿਆ ਜੋੜ ਨੂੰ ਫੇਰ ਜੁੜਿਆ ਜਦੋਂ ਜਦ ਮਨ ਬੰਨਿਆ ਨਹੀਂ ਜ਼ਬਰਦਸਤੀ ਜੋੜਿਆ ਉਹਦਾ ਜੋੜਿਆ ਨਹੀਂ ਰਿਹਾ ਸਮਝ ਕੇ ਜਦ ਮਨ ਜੁੜਿਆ ਸਮਝ ਕੇ ਜੁੜਿਆ ਤੇ ਜੁੜਿਆ ਰਿਹਾ ਜੇ ਬੇਸਮਝੀ ਨਾਲ ਜੋੜਿਆ ਫਿਰ ਉਹ ਬਸ ਸੋਈ ਸੋਈ ਪਾਟੇ ਫਿਰ ਸੋਈ ਸੋਈ ਪਾਟੇ ਗਿਆਨ ਦਾ ਬੰਦਾ ਮੰਨ ਰਿਹਾ ਹੈ ਗਿਆਨ ਤੋਂ ਵਿਹੋਣਾ ਮਨ ਕਦੇ ਨਹੀਂ ਜੁੜਿਆ ਰਹਿ ਸਕਦਾ ਸੋਈ ਸੋਈ ਪਾਟੇ ਫੜਦਾ ਹੀ ਉਹ ਜਿਹੜਾ ਗਿਆਨ ਤਾਂ ਬੰਦਾ ਹੈ ਜੋ ਕਿ ਅਗਿਆਨਤਾ ਨੂੰ ਬਣ ਰਹੇ ਨੇ ਲੋਕ ਅਗਿਆਨਤਾ ਨੂੰ ਬਣ ਰਹੇ ਨੇ ਅਗਿਆਨਤਾ ਨੂੰ ਜੋੜ ਰਹੇ ਨੇ ਅਗਿਆਨਤਾ ਨਾਲ ਨਹੀਂ ਜੁੜਦਾ ਹੁੰਦਾ ਮਨ ਝੂਠਾ ਬਣਜ ਉੱਠ ਹੀ ਗਈ ਹਟਿਓ ਭਾਈ ਜਿਹੜਾ ਝੂਠਾ ਬਣਜ ਸੀਗਾ ਜਦੋਂ ਜਰ ਕਰਿਆ ਝੂਠੀ ਮਤ ਬਾਹਟੀ ਵਧੋਗੀ ਚਲ ਗਿਆ ਉੱਠੀ ਹੀ ਗਈ ਹਟੇ ਵਾਸ ਹਟੀ ਇੱਥੇ ਰਹਿ ਗਈ ਨਾਲ ਕੀ ਜਾਣਾ ਦੀ ਹੱਟੀ ਦੇ ਹੱਟੀ ਛੱਡ ਕੇ ਆਪ ਚਲਿਆ ਗਿਆ ਕਹੋਰ ਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਜੜ ਤੇ ਲਿਖਾ ਹੋਇਆ ਜੋ ਆਪ ਕੀਤਾ ਸੀ ਉਹੀ ਦੇਖਿਆ ਜੋਈ ਜੋਈ ਕੀਨੋ ਜਿਵੇਂ ਉਹਦੇ ਵਿੱਚ ਬਲੌਕ ਬਲੈਕ ਬਾਕਸ ਹੁੰਦਾ ਜਿਵੇਂ ਕੈਮਰੇ ਲੱਗੇ ਹੁੰਦੇ ਨੇ ਸਭ ਨੂੰ ਦੇਖਦੇ ਨੇ ਕੈਮਰੇ ਜੋ ਹੋ ਰਿਹਾ ਜੋ ਜੋ ਤੈ ਸੋਚਿਆ ਸੀ ਉਹੀ ਉਹੀ ਦੇਖ ਲਿਆ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਜੋ ਤੈ ਧਰਮ ਦੇ ਨਾਲ ਤਾਂ ਕੀਤਾ ਸੀ ਤੇ ਮੂਰੇ ਆ ਗਿਆ ਉਹ ਕਾਦੇ ਵਾਸਤੇ ਧਰਮ ਧਾਰਨ ਕੀਤਾ ਸੀ ਤੇਰਾ ਟਾਰਗੇਟ ਕੀ ਸੀ ਧਰਮ ਦਾ ਮੇਰਾ ਟਾਰਗੇਟ ਸੀ ਉਹ ਤੈਨੂੰ ਮਿਲ ਜੂਗਾ ਜਿਹੜਾ ਲੈਣ ਦਾ ਟਾਰਗੇਟ ਇਹ ਨਹੀਂ ਸੀ ਤੇ ਉਹ ਚੀਜ਼ ਕਿਵੇਂ ਬਣ ਜਾਂਦੀ ਜਿਹੜਾ ਤੇਰਾ ਟਾਰਗੇਟ ਹੈ ਹੁਣ ਅਸੀਂ ਅਰਦਾਸਾਂ ਰੋਜ਼ ਕਰੀ ਜਾਈਏ ਚਾਹੇ ਜੀ ਦਾ ਕਮਲਾ ਦੇ ਪਾਸ ਉਹਨੇ ਦਾ ਬੰਨੇ ਬੁੱਗੇ ਦੀ ਚਰਨ ਕਮਲ ਸਾਰੀ ਜ਼ਿੰਦਗੀ ਆਪ ਤਾਂ ਸਾਰੀ ਜ਼ਿੰਦਗੀ ਦੀ ਅਰਦਾਸ ਕੀਤੀ ਉਹਨੂੰ ਚੜ੍ਹਨ ਕਬਲਾ ਨਾਲ ਜੁੜਨ ਦੀ ਬਾਅਦ ਚ ਅਸੀਂ ਚੜ੍ਹਨ ਕਬਲਾਂ ਦੀ ਅਰਦਾਸ ਕਰੀ ਜਾਂਦੇ ਟੱਕੇ ਨਾਲ ਜਿਹੜਾ ਖੁਦੇ ਨਹੀਂ ਸੀ ਚਾਹਿਆ ਨੇ ਸਾਰੀ ਜ਼ਿੰਦਗੀ ਤੁਹਾਡੀ ਅਰਦਾਸ ਉੱਥੇ ਕੀ ਕਰ ਲੂਗੀ ਉਹਨੇ ਸਾਰੀ ਜ਼ਿੰਦਗੀ ਮਾਇਆ ਮੁੰਗੀ ਕਦੇ ਕੁਝ ਮੁੰਗਿਆ ਕਦੇ ਕੁਝ ਮੁੰਗਿਆ ਤੁਸੀਂ ਉਹਦੇ ਵਾਸਤੇ ਉਹ ਚੀਜ਼ ਮੰਗਦੇ ਹੋ ਜਿਹਦੀ ਉਹਨੂੰ ਲੋੜ ਨਹੀਂ ਹੈ ਲੋੜ ਮਹਿਸੂਸ ਨਹੀਂ ਕਦੇ ਹੋਈ ਉਹਨੇ ਆਦਮ ਨਹੀਂ ਤੁਹਾਡੇ ਇਹ ਸਭ ਪਖੰਡ ਹੈ ਔਰ ਬਾਵਜੂਦ ਇਹਦੇ ਕਿ ਸਰੀਰ ਤੇ ਬਾਅਦ ਘਾਟਾ ਵਾਧਾ ਸਰੀਰ ਦੇ ਵਿੱਚ ਹੈ ਕਿਸੇ ਉਹ ਹੋਤਾ ਪੰਡਤ ਵੀ ਇਹੀ ਕਹਿੰਦਾ ਸੀ ਹਾਲਾਂਕਿ ਸਿਮਰਤੀ ਵੀ ਲਿਖਿਆ ਹੋਇਆ ਸਿਮਰਤੀ ਨਹੀਂ ਬੰਦੀ ਹੈ ਕਿ ਬਾਅਦ ਦਾ ਦਾਨ ਉਹਨੂੰ ਮਿਲ ਜਾਂਦਾ ਬਿਲਕੁਲ ਨਹੀਂ ਬੰਦੀ ਸਿਮਰਤੀ ਇਹ ਗੱਲ ਨਹੀਂ ਬੰਦੀ ਸਿਮਰਤੀ ਹਾਂ ਪੰਡਤ ਨੇ ਚਲਾਇਆ ਹੈ ਜ਼ਬਾਨੀ ਇਹ ਸਿਮਰਤੀ ਦਾ ਬਣਿਆ ਹੋਇਆ ਨਹੀਂ ਹੈ ਵਿਗਾਹ ਮਿਲ ਜਾਂਦਾ ਬਿਲਕੁਲ ਨਹੀਂ ਮਿਲਦਾ ਉਹ ਨਹੀਂ ਇਹ ਗੱਲ ਲੇਕਿਨ ਜਵਾਨੀ ਜਲਾ ਹੈ ਇਸ ਕਰਕੇ ਜਦੋਂ ਜਿਹੜਾ ਜ਼ਬਰਦਸਤੀ ਜੁੜਿਆ ਆਇਆ ਸੀ ਉਹਦਾ ਆਪੇ ਪੜ ਗਿਆ ਦਰਨ ਵੇਲੇ ਆਪੇ ਤਾਂ ਪੜ ਗਿਆ ਪਟਿਆ ਵੀ ਜੋ ਜੋ ਜੋੜਿਆ ਸੋਈ ਸੋਈ ਮਨ ਇੱਥੇ ਰਹਿ ਗਿਆ ਬਾਜ ਫਸਿਆ ਰਹਿ ਗਿਆ ਮਨ ਮੋਹ ਨਾਲ ਲੈ ਗਿਆ ਮਾਇਆ ਦਾ ਪੜ ਗਿਆ ਨਾ ਤਾਂ ਇੱਥੇ ਰਹਿ ਗਈ ਧਿਆਨ ਮਾਇਆ ਜਾ ਜਾਂਦਾ ਨਾਲ ਉੜ ਲੈ ਜਾਂਦੀ ਹੈ ਫੜ ਕੇ ਕਿਸੇ ਨੂੰ ਤਾਂ ਦਾਦਾ ਰਹਿੰਦਾ ਵੀ ਭਾਈਓ ਬੋਲਦਾ ਨੂੰ ਪਾਣੀ ਪਿਲਾ ਦਿਓ ਇਹ ਕਰ ਦਿਓ ਸਰੀਰ ਦਾ ਦਰ ਕਰਦੇ ਸੋ ਧਿਆਨ ਜੋ ਘਰ ਚ ਧਿਆਨ ਜੋ ਘਰ ਚ ਪੁਲਿਸ ਸਾਲੇ ਦਾ ਫੜੀ ਪਰ ਧਿਆਨ ਤਾਂ ਉੱਥੇ ਹੈ ਜੁੜਿਆ ਉੱਥੇ ਹੋਇਆ ਜੁੜਿਆ ਉੱਥੇ ਹੋਇਆ ਕੋਈ ਸੋਚ ਵੱਟਿਆ ਧਿਆਨ ਅੰਦਰੋਂ ਬਾਹਰ ਵਟਿਆ ਹੋਇਆ ਮਾਇਆ 'ਚ ਧਿਆਨ ਮਾਇਆ 'ਚ ਵਟਿਆ ਹੋਇਆ ਉਹ ਉਧਰ ਲਈ ਜਾਂਦੇ ਨੇ ਤਾਂ ਹੀ ਕਹਿੰਦਾ ਨਾ ਵੀ ਅੱਖਾਂ ਨਾਲੇ ਸਮਝਾਉਂਦਾ ਹਜੋ ਉਹ ਵੀ ਜਵਾਨ ਦਿਖੜ ਗਈ ਅੱਖਾਂ ਦੇ ਇਸ਼ਾਰਿਆਂ ਨਾਲ ਸਮਝਾਉਂਦਾ ਕੋਈ ਗੱਲ ਧਿਆਨ ਨੂੰ ਜੋ ਇਸ਼ਾਰਿਆਂ ਨਾਲ ਸਮਝਾਉਂਦਾ ਗੱਲਾਂ ਜਦ ਹੋਰ ਸਾਰਾ ਮੂੰਹ ਫੜ ਗਿਆ ਪਾਟਿਆ ਹੋਇਆ ਜੋ ਜੋ ਜੋੜਿਆ ਜੋ ਜੋ ਜੋੜਿਆ ਸੋਈ ਸੋਈ ਜਿਹੜਾ ਜੁੜਿਆ ਹੋਰ ਹੈ ਜਿਹੜਾ ਜੋੜਿਆ ਹੋਰ ਆਪ ਜੁੜਿਆ ਉਹ ਹੋਰ ਗੱਲ ਹੈ ਜਿਹੜਾ ਕਿਸੇ ਨੇ ਜੋੜਿਆ ਹੋਰ ਆਪ ਜੁੜੇ ਇਹਨੇ ਆਪ ਬਣਨਾ ਬਣਿਆ ਹੋਰ ਗੱਲ ਹੈ ਬਣਨਾ ਕਬੂਲ ਕੀਤਾ ਉਹ ਹੋਰ ਗੱਲ ਹੈ ਜਿਹੜਾ ਕਿਸੇ ਨੇ ਮਾਰਿਆ ਹੋਰ ਗੱਲ ਬਣਨਾ ਤਾਂ ਸਭ ਨਹੀਂ ਹੈ